ਮੰਦਰ ਘੁੰਮ ਗਿਆ ਭਗਤ ਨਾਮਦੇਵ ਜੀ ਦਾ ਜਨਮ ਸਥਾਨ ਪੰਡਰਪੁਰ ਵਿੱਚ ਹੋਇਆ ਜਗ੍ਹਾ ਤੋਂ 15 ਮੀਲ ਦੂਰ ਔਂਡਾ ਸ਼ਹਿਰ ਹੈ ਅਤੇ ਇੱਥੇ ਹੀ ਨਾਗਨਾਥ ਨਾਮੀ ਮੰਦਰ ਹੈ ਜਿੱਥੇ ਨਾਮਦੇਵ ਜੀ ਨੂੰ ਮੰਦਰ ਵਿੱਚੋਂ ਕੱਢ ਦਿੱਤਾ ਸੀ ਭਗਤ ਨਾਮਦੇਵ ਜੀ ਪਹਿਲਾਂ ਸ਼ਿਵ ਭਗਤ ਸਨ ਬ੍ਰਹਮ ਗਿਆਨ ਪ੍ਰਾਪਤ ਹੋਣ ਪਿੱਛੋਂ ਇਹ ਸਰਵ ਵਿਆਪਕ ਪਰਮੇਸ਼ਰ ਦੇ ਭਗਤ ਬਣੇ ਅਤੇ ਹਰ ਚੀਜ਼ ਵਿੱਚ ਪਰਮੇਸ਼ਰ ਦਿਖਾਈ ਦਿੱਤਾ ਸਭੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਹ ਮੰਦਿਰ ਇਹ ਸ਼ਿਵ ਮੰਦਿਰ ਤਕਰੀਬਨ 57000 ਸਾਲ ਪੁਰਾਣਾ ਦੱਸਿਆ ਜਾਂਦਾ ਹੈ ਮੰਦਿਰ ਧਰਤੀ ਦੀ ਸਤਹ ਤੋਂ ਤਕਰੀਬਨ 3 ਫੁੱਟ ਨੀਵਾ ਹੈ ਦੋ ਪਾਸੇ ਦਰਵਾਜ਼ੇ ਹਨ ਇੱਕ ਪੱਛਮ ਵੱਲ ਦੂਸਰਾ ਦੱਖਣ ਵੱਲ ਦੇਸ਼ ਦੇ ਸਾਰੇ ਮੰਦਰਾਂ ਦਾ ਮੂੰਹ ਪੂਰਬ ਵੱਲ ਹੈ ਪਰ ਇਸ ਮੰਦਿਰ ਦਾ ਮੂੰਹ ਪੱਛਮ ਵੱਲ ਹੈ ਚੜ੍ਹਦੇ ਵੱਲ ਬਾਹਰ ਵਾਰ ਸ਼ਿਵ ਦੀ ਮੂਰਤੀ ਉਕਰੀ ਹੋਈ ਹੈ ਪਰ ਅੰਦਰ ਸ਼ਿਵ ਦੀ ਮੂਰਤੀ ਬਿਰਾਜਮਾਨ ਹੈ ਮੰਦਰ ਦਾ ਮੂੰਹ ਪੱਛਮ ਵੱਲ ਹੋਣ ਕਰਕੇ ਅੰਦਰ ਕਨੇ ਹਨੇਰ ਘੁੱਪ ਹੈ ਸ਼ਾਇਦ ਪਹਿਲਾਂ ਦੀਵੇ ਬਾਲੇ ਜਾਂਦੇ ਰਹੇ ਹੋਣ ਪਰ ਹੁਣ ਬਿਜਲੀ ਦਾ ਚਾਨਣ ਹੈ ਦੱਖਣ ਦੀ ਬਾਹੀ ਵੱਲ ਪ੍ਰਵੇਸ਼ ਦੁਆਰ ਅਤੇ ਪੱਛਮ ਵਾਲੇ ਪਾਸੇ ਤੋਂ ਬਾਹਰ ਜਾਂਦੇ ਹਨ ਨੰਦੀ ਬੈਲ ਦੀ ਮੂਰਤੀ ਜੋ ਆਮ ਤੌਰ ਤੇ ਸ਼ਿਵ ਮੰਦਰ ਤੋਂ ਪਹਿਲਾਂ ਹੁੰਦੀ ਹੈ ਇੱਥੇ ਮੰਦਰ ਦੇ ਪਿੱਠ ਪਿੱਛੇ ਹੈ ਮੰਦਰ ਦੇ ਪੁਜਾਰੀ ਖੁਦ ਮੰਨਦੇ ਹਨ ਕਿ ਮੰਦਰ ਘੁੰਮਿਆ ਹੈ ਕਾਮਰੇਡੀ ਸਿੱਖਾਂ ਦੇ ਕੌਤਕ ਨਾਮੀ ਸਾਡੀ ਕਿਤਾਬ ਵਿੱਚ ਇਸ ਲੇਖ ਬਾਰੇ ਇਸ ਬਾਰੇ ਲੇਖ ਤੇ ਟਿੱਪਣੀ ਕਰਕੇ ਸਭਰਾ ਇੰਜ ਲਿਖਦਾ ਹੈ ਅੱਗੇ ਲਿਖਦਾ ਹੈ ਪੰਡਤਾਂ ਦਾ ਮੰਦਰ ਦੇਹਰਾ ਫਿਰ ਘੁੰਮ ਗਿਆ ਇਹ ਮੰਨਦੇ ਨਹੀਂ ਹਨ ਕਾਮਰੇਡ ਸਿੱਖਾਂ ਦੇ ਕੌਤਕ ਪੰਨਾ 79 ਸੁਖਿੰਦਰ ਸਿੰਘ ਸਭਰਾ ਆਪਣੀ 6ਵੀਂ ਕਿਤਾਬ ਦੇ ਪੰਨਾ 106 ਤੇ ਇਸ ਦਾ ਉੱਤਰ ਦਿੰਦਾ ਹੈ ਇਹ ਅਰਥ ਕੱਢਦਾ ਹੈ ਮੰਦਰ ਘੁੰਮ ਗਿਆ ਮੂੰਹ ਦੂਜੇ ਪਾਸੇ ਹੋ ਗਿਆ ਮਿਥਿਹਾਸ ਮੁਤਾਬਕ ਜੇ ਹਨੂਮਾਨ ਨੇ ਸਾਰਾ ਮੰਦ ਪਹਾੜ ਹੀ ਚੁੱਕ ਕੇ ਲੈ ਗਿਆ ਤਾਂ ਕਮਰਜੀਤ ਸਿੰਘ ਦਾ ਮੰਦਿਰ ਕਿਉਂ ਨਹੀਂ ਕਿਉਂ ਨਹੀਂ ਘੁੰਮ ਸਕਦਾ ਇਹ ਪੱਥਰ ਦਿਮਾਗ ਲੋਕ ਪੱਥਰ ਘੁੰਮਣੇ ਦੇਖਣਾ ਚਾਹੁੰਦੇ ਹਨ ਇੱਟਾਂ ਪੱਥਰਾਂ ਨਾਲ ਹੀ ਜੁੜੇ ਹੋਏ ਹਨ ਇਸ ਤੋਂ ਅੱਗੇ ਇਹਨਾਂ ਦੀ ਸੁਰਤ ਨਹੀਂ ਗਈ ਮਸਲਾ ਮੰਦਿਰ ਦਾ ਮੂੰਹ ਬਦਲਣ ਦਾ ਨਹੀਂ ਸੀ ਲੋਕਾਂ ਨੇ ਝੂਠ ਵੱਲੋਂ ਮੂੰਹ ਫੇਰ ਕੇ ਸੱਚ ਵੱਲ ਕਰ ਲਿਆ ਖੱਤਰੀਆਂ ਬ੍ਰਾਹਮਣਾਂ ਦੇ ਕਰਮਕਾਂਡੀ ਮਰਿਆਦਾ ਵੱਲ ਲੋਕਾਂ ਨੇ ਪਿੱਠ ਕਰ ਲਈ ਤੇ ਭਗਤ ਨਾਮ ਜੀ ਦੇ ਨਾਮਦੇਵ ਜੀ ਦੇ ਅੰਮ੍ਰਿਤ ਬਚਨ ਉਹਨਾਂ ਵੱਲ ਮੂੰਹ ਕਰਕੇ ਮਨ ਲਾ ਕੇ ਸੁਣੇ ਅਤੇ ਭਗਤ ਜੀ ਨਾਲ ਹੋਏ ਧੱਕੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ਸਪਸ਼ਟੀਕਰਨ ਸ਼ਬਦ ਦਾ ਮੂਲ ਪਾਠ ਇਸ ਤਰ੍ਹਾਂ ਹੈ ਹਸਤ ਖੇਲਤ ਤੇਰੇ ਦੇ ਹੁਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਹਿਨੜੀ ਜਾਤ ਮੇਰੀ ਜਾਤ ਮਰਾਇਆ ਛੀਪੇ ਕੇ ਜਨਮ ਕਾਹੇ ਕਵਾਇਆ ਰਹਾਓ ਲੈ ਕਮਲੀ ਚਲਿਓ ਪਲਟਾਏ ਦੇਹੁਰੇ ਪਾਛੇ ਬੈਠਾ ਜਾਏ ਜਿਉ-ਜਿਉ ਨਾਮਾ ਹਰ ਗੁਣ ਉਚਰੈ ਭਗਤ ਭਗਤ ਜਨਾ ਕੋ ਦਿਹਰਾ ਫਿਰੈ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਦਰਪਣ ਅਨੁਸਾਰ ਅਰਥ ਇੰਜ ਹਨ हे ਪ੍ਰਭੂ ਮੈਂ ਛਿੰਬੇ ਦੇ ਘਰ ਕਿਉਂ ਜੰਮ ਪਿਆ ਲੋਕ ਮੇਰੀ ਜਾਤ ਨੂੰ ਬੜੀ ਨੀਵੀਂ ਆਖਦੇ ਹਨ ਮੈਂ ਬੜੇ ਚਾਅ ਨਾਲ ਤੇਰੇ ਮੰਦਰ ਗਿਆ ਸੀ ਪਰ ਚੂੰਕਿ ਇਹ ਲੋਕ ਮੇਰੀ ਜਾਤ ਨੂੰ ਹੀਣੜੀ ਸਮਝਦੇ ਹਨ ਇਹਨਾਂ ਨੇ ਮੈਨੂੰ ਅਰਥਾਤ ਨਾਮੇ ਨੂੰ ਭਗਤੀ ਕਰਦੇ ਨੂੰ ਬਾਹੋਂ ਫੜ ਕੇ ਮੰਦਰ ਵਿੱਚੋਂ ਉਠਾਲ ਦਿੱਤਾ ਮੈਂ ਆਪਣੀ ਕੰਬਲੀ ਲੈ ਕੇ ਉੱਥੋਂ ਮੁੜ ਕੇ ਤੁਰ ਪਿਆ ਤੇ हे ਪ੍ਰਭੂ ਤੇਰੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ ਪਰ ਪਰ ਪ੍ਰਭੂ ਦੀ ਅਚਰਜ ਖੇਡ ਵਰਤੀ ਜਿਉਂ-ਜਿਉਂ ਨਾਮਾ ਆਪਣੇ ਪ੍ਰਭੂ ਦੇ ਗੁਣ ਗਾਉਂਦਾ ਹੈ ਉਸ ਦਾ ਮੰਦਰ ਉਸ ਦੇ ਭਗਤਾਂ ਦੀ ਖਾਤਰ ਉਸ ਦੇ ਸੇਵਕ ਦੀ ਖਾਤਰ ਫਿਰਦਾ ਜਾ ਰਿਹਾ ਹੈ ਇਹ ਅਰਥ ਹਨ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਦਰਪਣ ਵਿੱਚ ਕੀਤੇ ਹੋਏ ਅਤੇ ਕਾਮਰੇਡ ਸਭਰਾ ਦੇ ਅਰਥ ਪਾਠਕਾਂ ਨੇ ਉੱਪਰ ਸ਼ੁਰੂ ਵਿੱਚ ਪੜ੍ਹ ਲਏ ਹਨ ਹੁਣ ਪਾਠਕ ਹੀ ਨਿਰਣਾ ਕਰ ਸਕਦੇ ਹਨ ਕਿ ਜਿਹੜਾ ਸੁਖਵਿੰਦਰ ਸਿੰਘ ਸਭਰਾ ਇੰਦਰ ਸਿੰਘ ਘੱਗਾ ਅਤੇ ਇਹਨਾਂ ਦਾ ਟੋਲਾ ਵਾਰ-ਵਾਰ ਇਹ ਕਹਿੰਦਾ ਹੈ ਕਿ ਅਸੀਂ ਤਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਵਿਆਕਰਨ ਅਨੁਸਾਰ ਕੀਤੇ ਅਰਥਾਂ ਨੂੰ ਹੀ ਮੰਨਦੇ ਹਾਂ ਪਰ ਉਹ ਕਿੰਨੇ ਕੁ ਸੱਚੇ ਹਨ ਅਤੇ ਸਹੀ ਅਰਥ ਕਰਨ ਵਾਲਿਆਂ ਨੂੰ ਪੱਥਰ ਦਿਮਾਗ ਅਤੇ ਪੱਥਰ ਨਾਲ ਜੁੜੇ ਕਹਿੰਦੇ ਹਨ ਪ੍ਰੋਫੈਸਰ ਸਾਹਿਬ ਸਿੰਘ ਜੀ ਇਸ ਘਟਨਾ ਨੂੰ ਇਤਿਹਾਸਕ ਦੱਸਦੇ ਹਨ ਪਰ ਵਿਗਿਆਨ ਦੇ ਪੁਜਾਰੀ ਇਸ ਨੂੰ ਮਿਥਿਹਾਸਕ ਦੱਸਦੇ ਹਨ ਹੁਣ ਸਭਰਾ ਤੇ ਘੱਗਾ ਹੀ ਦੱਸ ਸਕਦਾ ਹੈ ਕਿ ਕਿਸ ਵਿਆਕਰਨ ਅਨੁਸਾਰ ਸ਼ਬਦ ਦੇ ਇਹ ਮਨੋਕਲਪਿਤ ਅਰਥ ਕਰਕੇ ਕਾਮਰੇਡੀ ਰੰਗ ਕਿਉਂ ਚੜਾਇਆ ਗਿਆ ਇਸੇ ਘਟਨਾ ਨੂੰ ਭਗਤ ਨਾਮਦੇਵ ਜੀ ਦੂਸਰੀ ਸ਼ਬਦਾਵਲੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1292 ਤੇ ਇਸ ਤਰ੍ਹਾਂ ਦੱਸਿਆ ਹੈ ਮੋਹ ਕੋ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਾਮਈਆ ਰਹਾਉ ਆਲਾਵੰਤੀ ਇਹ ਭ੍ਰਮ ਜੋ ਹੈ ਮੁਝ ਉਪਰ ਸਭ ਕੋ ਪਿਲਾ ਸੂਦ ਸੂਦ ਕਰ ਮਾਰ ਉਠਾਇਓ ਕਹਾਂ ਕਰੂੰ ਬਾਪ ਬੀਠਲਾ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨ ਜਾਣੈ ਕੋਇਲਾ ਇਹ ਪੰਡਿਆ ਮੋਕੋ ਢੇਡ ਕਹਿਤ ਤੇਰੀ ਪੈਜ ਪਿਛੌਂਡੀ ਹੋਇਲਾ ਤੂੰ ਜੋ ਦਇਆਲ ਕਿਰਪਾਲ ਕਹੀਤ ਹੈ ਅਤ ਭੁਜ ਭਇਓ ਅਪਾਰ ਲਾ ਫੇਰ ਦਿਆ ਦੇਹਰਾ ਨਾਮੇ ਕਉ ਪੰਡਿਆਨ ਕੋ ਪਿਛਵਾਰ ਲਾ ਇਸ ਦੇ ਸਿੱਧੇ ਸਾਦੇ ਅਰਥ ਹਨ ਜੋ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਦਰਪਣ ਨੇ ਵੀ ਪ੍ਰਵਾਨ ਕੀਤੇ ਹਨ ਇਸ ਤਰ੍ਹਾਂ ਹਨ हे ਪ੍ਰਭੂ ਮੈਨੂੰ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਇਨ੍ਹਾਂ ਉੱਚ ਜਾਤੀ ਵਾਲਿਆਂ ਦੀ ਮੈਨੂੰ ਕੋਈ ਪਰਵਾਹ ਨਹੀਂ ਇਨ੍ਹਾਂ ਉੱਚ ਜਾਤੀ ਵਾਲਿਆਂ ਨੇ ਆਪਣੀ ਉੱਚ ਜਾਤੀ ਦਾ ਭਰਮ ਕਰਕੇ ਜਿਹੜੇ ਕਿ ਕ੍ਰੋਧਿਤ ਹੋ ਕੇ ਮੈਨੂੰ ਮਾਰਨ ਲੱਗ ਪਏ ਇਹ ਮੈਨੂੰ ਸ਼ੂਦਰ ਕਹਿ ਕੇ ਮਾਰਨ ਲੱਗ ਪਏ ਤੇ ਪ੍ਰਭੂ ਦੱਸ ਹੁਣ ਮੈਂ ਕੀ ਕਰਾਂ ਜੇ ਤੂੰ ਮਰਨ ਪਿੱਛੋਂ ਮੈਨੂੰ ਮੁਕਤੀ ਦੇ ਦੇਵੇਂ ਤਾਂ ਫਿਰ ਕੀ ਹੋਵੇਗਾ ਕੌਣ ਇਸ ਨੂੰ ਜਾਣੇਗਾ ਇਹ ਪੰਡਤ ਮੈਨੂੰ ਢੇਡ ਕਹਿੰਦੇ ਹਨ ਮੈਂ ਤਾਂ ਤੇਰੀ ਰਜਾ ਵਿੱਚ ਹੁਣ ਭੀ ਖੁਸ਼ ਹਾਂ ਪਰ ਤੇਰੇ ਨਾਮ ਦੀ ਹੇਠੀ ਹੋਵੇਗੀ ਕਿ ਆਪਣੇ ਭਗਤ ਦੀ ਇੱਜ਼ਤ ਨਹੀਂ ਰੱਖ ਸਕਿਆ ਤੈਨੂੰ ਸਾਰਾ ਸੰਸਾਰ ਦਿਆਲੂ ਕਿਰਪਾਲੂ ਆਖਦਾ ਹੈ ਫਿਰ ਤੇਰੀਆਂ ਬਾਹਾਂ ਵਿੱਚ ਅਥਾਹ ਤਾਕਤ ਹੈ ਭਾਵ ਸਮਰੱਥ ਹੈ ਇਸ ਲਈ ਹੁਣ ਆਪਣੀ ਪਿਆਜ ਰੱਖ ਇਸ ਪਿਆਰ ਭਰੇ ਮਿਹਣੇ ਪਿੱਛੋਂ ਛੱਟ ਹੀ ਆਪਣੇ ਭਗਤ ਨਾਮਦੇਵ ਲਈ ਪਰਮੇਸ਼ਰ ਨੇ ਦਿਹਰਾ ਫੇਰ ਦਿੱਤਾ ਪੰਡਤਾਂ ਵੱਲ ਦੇਹਰੋ ਦੀ ਪਿੱਠ ਹੋ ਗਈ ਪਰ ਕੈਸੀ ਕਮਾਲ ਦੀ ਗੱਲ ਹੈ ਵਿਵੇਕਸ਼ੀਲ ਬੁੱਧੀ ਦੇ ਮਾਲਕ ਸਭਰਾ ਨੂੰ ਇਹ ਅਰਥ ਪ੍ਰਵਾਨ ਨਹੀਂ ਅਤੇ ਗੁਰਬਾਣੀ ਦੇ ਅਰਥਾਂ ਨੂੰ ਤਰੋੜ ਮਰੋੜ ਕੇ ਮਨੋਕਲਪ ਕਲਪਤ ਅਰਥ ਕੱਢ ਮਾਰੇ ਇਹ ਕਿਹੜੇ ਮੂੰਹ ਨਾਲ ਆਖਦਾ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਅੱਖਰ ਨੂੰ ਸੱਚ ਮੰਨਦੇ ਹਾਂ ਫਿਰ ਇਸ ਨੂੰ ਤਕਰੀਬਨ 10 ਫੁੱਟ ਉੱਚਾ ਲੰਮਾ ਚੌੜਾ ਪੱਥਰ ਅਤੇ ਪੱਥਰ ਉੱਪਰ ਲੱਗਾ ਪੰਜਾ ਦਿਖਦਾ ਨਹੀਂ ਪਰ ਬਾਕੀ ਸਾਰੀ ਦੁਨੀਆ ਨੂੰ ਦਿਖਦਾ ਹੈ ਇਸ ਲਈ ਸਾਬਤ ਹੋ ਗਿਆ ਕਿ ਅਕਲ ਦਾ ਅੰਨਾ ਹੈ ਤਾਂ ਹੈ ਹੀ ਨਾਲ ਹੀ ਦ੍ਰਿਸ਼ਟੀਹੀਣ ਵੀ ਹੈ ਗੁਰਬਾਣੀ ਦੱਸ ਰਹੀ ਹੈ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਪਰ ਸਭਰਾ ਦਾ ਮਨ ਕਹਿੰਦਾ ਹੈ ਕਿ ਕਿੱਥੇ ਹੈ ਰੱਬ ਸਿਰਫ ਵਿਗਿਆਨ ਹੀ ਬੰਦੇ ਦੀ ਮਦਦ ਕਰ ਸਕਦਾ ਹੈ ਗਲੇਲੀਓ ਦੇ ਫਾਰਮੂਲੇ ਨੇ ਹੀ ਨਾਮਦੇਵ ਦੀ ਰੱਖਿਆ ਕੀਤੀ ਹੈ ਜੋ ਨਿਗਰਾ ਬਹੁ ਬਾਤਾਂ ਜਾਣੈ ਉਹ ਹਰ ਦਰਗਾਹ ਹੈ ਭ੍ਰਸ਼ਟੀ